ਸਦਾ ਕੌਰ ਜੀ ਦਾ ਰਾਜ ਦੁਲਾਰਾ ਸਦਾ ਕੌਰ ਜੀ ਦਾ ਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਸਦਾ ਕੌਰ ਜੀ ਦਾ ਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਉਹਦੇ ਨੈਣਾ ਵਿੱਚੋਂ ਨਜ਼ਰੀ ਆਵੇ ਨਜ਼ਾਰਾ ਸਾਰੀ ਦੁਨੀਆ ਦਾ ਨਜ਼ਾਰਾ ਸਾਰੀ ਦੁਨੀਆ ਦਾ RAM ਕਸਮ ਏ RAM ਜੀ ਆਏ ਆਪੋ ਆਪਣੀਆਂ ਵਿਚਾਰਾਂ ਹਨ RAM ਕਸਮ ਏ RAM ਜੀ ਆਏ ਚੋਲਾ ਬਦਲ ਖਾਨ ਸ਼ਾਮ ਜੀ ਆਏ RAM ਕਸਮ ਏ RAM ਜੀ ਆਏ ਚੋਲਾ ਬਦਲ ਘਨ ਸ਼ਾਮ ਜੀ ਆਏ ਇਹਦੀ ਮੁਠੀ ਵਿੱਚ ਬੰਦ ਪਿਆ ਦਿਸਦਾ ਪੰਡਾਰਾ ਸਾਰੀ ਦੁਨੀਆ ਦਾ ਸਦਾ ਕੌਰ ਜੀ ਦਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਇਹਦੇ ਨੈਣਾ ਵਿੱਚੋਂ ਨਜ਼ਰੀ ਆਵੇ ਨਜ਼ਾਰਾ ਸਾਰੀ ਦੁਨੀਆ ਦਾ ਦੇਹੋ ਨੀ ਦੀਨ ਦਿਆਲ ਨੂੰ ਲੋਰੀ ਦੇਹੋ ਨੀ ਦੀਨ ਦਿਆਲ ਨੂੰ ਲੋਰੀ ਲਾਲਾਂ ਤੋਂ ਸੋਹਣੇ ਲਾਲ ਨੂੰ ਲੋਰੀ ਲਾਲਾਂ ਤੋਂ ਸੋਹਣੇ ਲਾਲ ਨੂੰ ਲੋਰੀ ਇਹਦੀ ਉਂਗਲੀ ਦਾ ਇੱਕ ਹੀ ਇਸ਼ਾਰਾ ਸਹਾਰਾ ਸਾਰੀ ਦੁਨੀਆ ਦਾ ਸਦਾ ਕੌਰ ਜੀ ਦਾ ਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਇਹਦੇ ਨੈਣਾ ਵਿੱਚੋਂ ਨਜ਼ਰੀ ਆਵੇ ਨਜ਼ਾਰਾ ਸਾਰੀ ਦੁਨੀਆ ਦਾ ਇਸ ਨੇ ਸੀ ਨਾਨਕ ਨਾਮ ਰਖਾਇਆ ਮੱਕੇ ਜਾ ਕੇ ਮੱਕਾ ਘੁਮਾਇਆ ਇਸ ਨੇ ਸੀ ਨਾਨਕ ਨਾਮ ਰਖਾਇਆ ਮੱਕੇ ਜਾ ਕੇ ਮੱਕਾ ਕੁਮਾਇਆ ਇਹਦਾ ਮੱਕੇ ਤੋਂ ਪਾਕ ਦੁਆਰਾ ਸਹਾਰਾ ਸਾਰੀ ਦੁਨੀਆ ਦਾ ਸਦਾ ਕੌਰ ਜੀ ਦਾ ਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਇਹਦੇ ਨੈਣਾ ਵਿੱਚੋਂ ਨਜ਼ਰੀ ਆਵੇ ਨਜ਼ਾਰਾ ਸਾਰੀ ਦੁਨੀਆ ਦਾ ਦੁਸਟ ਦਮਨ ਮਹਾਬੀਰ ਹੈ ਆਇਆ ਪੀਰਾਂ ਪੈਗੰਬਰਾਂ ਦਾ ਪੀਰ ਹੈ ਆਇਆ ਦੁਸ਼ਟ ਦਮਨ ਮਹਾਬੀਰ ਹੈ ਆਇਆ ਪੀਰਾਂ ਪੈਗੰਬਰਾਂ ਦਾ ਪੀਰ ਹੈ ਆਇਆ ਕਹੇ ਬਾਲਮ ਏ ਬਾਲ ਪਿਆਰਾ ਸਹਾਰਾ ਸਾਰੀ ਦੁਨੀਆ ਦਾ ਸਦਾ ਕੌਰ ਜੀ ਦਰਾਜ ਦੁਲਾਰਾ ਸਹਾਰਾ ਸਾਰੀ ਦੁਨੀਆ ਦਾ ਇਹਦੇ ਨੈਣਾ ਵਿੱਚੋਂ ਨਜ਼ਰੀ ਆਵੇ ਨਜ਼ਾਰਾ ਸਾਰੀ ਦੁਨੀਆ ਦਾ ਨਜ਼ਾਰਾ ਸਾਰੀ ਦੁਨੀਆ ਦਾ ਸਤਿਗੁਰੂ ਰਾਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਸੰਸਾਰ ਤੇ ਅਵਤਾਰਤ ਹੋਏ ਉਹਨਾਂ ਦਾ ਪ੍ਰਾਦੁਰਭਾਵ ਹੋਇਆ ਜਿਨ੍ਹਾਂ ਜਿਨ੍ਹਾਂ ਸਖੀਆਂ ਨੇ ਸੰਗਤਾਂ ਨੇ ਜਾ ਕੇ ਦਰਸ਼ਨ ਕੀਤੇ ਆਵੇ ਅੰਤ ਨਾ ਇਸ ਦੀਆਂ ਰਹਿਮਤਾਂ ਦਾ ਭਾਵ ਕੇ ਜਿਨਨੇ ਵੀ ਜਲਵਾ ਦੇਖਿਆ ਦਰਸ਼ਨ ਕੀਤਾ ਉਹ ਨਾ ਕਹਿਣ ਜੋ ਕਹਿਤ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਉਹ ਪੁੱਛਣ ਦੱਸਣ ਜੋਗਾ ਰਿਆ ਹਨਾ ਉਹਦੀ ਸੁਰਤੀ ਹੋਰ ਹੋ ਗਈ ਸਤਿਗੁਰੂ ਰਾਮ ਸਿੰਘ ਅਕਾਲ ਪੁਰਖ ਦੇ ਦਰਸ਼ਨ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਜਿਨੇ ਜਿਨੇ ਦਰਸ਼ਨ ਕੀਤਾ ਉਹ ਨਿਹਾਲ ਹੋ ਗਏ ਮੈਂ ਆਪ ਸਾਰੀ ਸਾਧ ਸੰਗਤ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਆਣ ਕੇ ਦਰਸ਼ਨ ਦਿੱਤੇ ਨੇ ਨਾਮ ਸਿਮਰਨ ਕੀਤਾ ਹੈ ਸਤਿਗੁਰਾਂ ਦਾ ਹਰਜਾ ਸਰਵਣ ਕੀਤਾ ਹੈ ਤੋ ਕਿਸੇ ਦਿਸ਼ਾਂ ਦੇ ਖਿਲਾਫ ਮੇਰੀ ਜ਼ੁਬਾਨ ਤੋਂ ਕੋਈ ਲਫ਼ਜ਼ੋਂ ਕਲਫ਼ਸ਼ ਆਪ ਲਫ਼ਜ਼ ਕਿਹਾ ਗਿਆ ਹਤਾਸ ਕਰਦੇ ਆਂ ਪੜਦੇ ਆਂ ਸੁਣਾਉਂਦੇ ਆਂ ਆਪ ਖਿਮਾ ਕਰਨਾ ਸਾਰੇ ਗੱਜ ਕੇ ਆਖੀ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਤਿ ਸ੍ਰੀ